ਚੌਪਈ ਹੰਸਾ ਤੁਜ ਰਾਜਾ ਇਕ ਸੁਨੀਅਤ ਬਲ ਪ੍ਰਤਾਪ ਜੇ ਅਤਿ ਜਗ ਗੁਨੀਅਤ ਕੇਸੋ ਤਵਾ ਧਾਮ ਤੇ ਨਾਰੀ ਜਾ ਸਮ ਸੁਨੀਨਾ ਨੈ ਨਿਹਾਰੀ ਹੰਸਮਤੀ ਤੇ ਗ੍ਰਹਿ ਦੁਇਤਾ ਇਕ ਪੜੀ ਵਿਆਕਰਨ ਕੋ ਸ਼ਾਸਤਰ ਨਿਕ ਤਾ ਸਮ ਅਵਰ ਨ ਕੋ ਜਗ ਮੈਂ ਥਗਤ ਰਹਿਤ ਨਿਰਖਤ ਰਵਿ ਮਗ ਮੈਂ ਅੜਿਲ ਅਤ ਸੁੰਦਰ ਵੈ ਬਾਲ ਜਗਤ ਮੈਂ ਜਾਣੀਐ ਜੇ ਸਮ ਅਵਰ ਸੁੰਦਰੀ ਕਹੂ ਨਾ ਵਖਾਨੀਐ ਜੋਬਨ ਜੀਵ ਅਧਿਕ ਤਾਕੇ ਤਨ ਰਾਜੀ ਹੋ ਨਿਰਖ ਚੰਦਰ ਅਰ ਸੂਰ ਮਦਨ ਛਬ ਲਾਜੀ ਰੂਪ ਕੁਾਰ ਸੋ ਕੁਮਾਰ ਜਬੈ ਅਵਲਾ ਲਹਾ ਜਾ ਸਮ ਨਿਰਖਾ ਕਹੂੰ ਨ ਕਹੂੰ ਕਿਨਹੂ ਕਹਾ ਜਾਵਾ ਰਾਜ ਸਵਾ ਮੈਂ ਬੈਠ ਦਿਆਏ ਕੈ ਹੋ ਸਭ ਇਸਤਰਨ ਕੇ ਚਿਤ ਕਹ ਚੁਰਾਏ ਕੈ ਚਉਪਈ ਰਾਜ ਸੁਤਾ ਇਕ ਸਹੀ ਬੁਲਾਈ ਸਿਖੈ ਕੁਾਰ ਕੇ ਪਾਸ ਪਠਾਈ ਕੋਟ ਜਤਨ ਕਰਤੇ ਹਿਆਂ ਲਿਆਵਹੁ ਮੁਖ ਮੰਗੋ ਜੋਈ ਸੋਈ ਪਾਵਹੁ ਅੜਿਲ ਵਿਆਕੁਲ ਰਾਜ ਕੁਵਰ ਜਬੈ ਸਾਤਰੀ ਨਿਹਾਰੀ ਮਤ ਨਾ ਕੁਰ ਮਰ ਜਾਹੇ ਇਹ ਹੈ ਜੀਵ ਮਾਹੇ ਵਿਚਾਰੀ ਚਲੀ ਸਕਲ ਡਰ ਡਾਰ ਪਹੁੰਚੀ ਜਾਏ ਤਹਾ ਹੋ ਬੈਠੋ ਸੇਜ ਸਵਾਰ ਤਮਨ ਕੋ ਮਿੱਤਰ ਜਹਾ ਚਉਪਈ ਜਿਉ ਤਿਉ ਕਰਤਾ ਕਉ ਤਹ ਲਿਆਏ ਬਾਤ ਮਿਲਣ ਕੀ ਤਿਹ ਨਾ ਜਿਤਾਈ ਤਾ ਬਹੁ ਤਾਮ ਕੁਵਰ ਕੇ ਆਇਓ ਰਾਜ ਸੁਤਾ ਨਿਰਖਤ ਸੂ ਪਾਇਓ ਤਾ ਕੋ ਕਹੀ ਆਨ ਮੋਕੋ ਭਾਜ ਲਾਜ ਸਾਜ ਸਭ ਹੀ ਅਭੀ ਤਜ ਮਥਨ ਭੇਦ ਜਬ ਮੀਤ ਪਛਾਨਾ ਧਰਮ ਛੁਟਣ ਤੇ ਅਦਕ ਡਰਾਨਾ ਦੋਹਰਾ ਸੁੰਦਰ ਅਦਕ ਕਹਾਏ ਜਗ ਜਨਮ ਰਾਜ ਗ੍ਰਹਿ ਪਾਏ ਢੀਠ ਰਮਿਓ ਮੋਹ ਸੋ ਚਹੈ ਅਜਹੂ ਨਾ ਨਿਲਜ ਲਜਾਏ ਚੌਪੀ ਜਬ ਤੋਹਿ ਮੈਂ ਨਿਰਖਤ ਛਾਪਈ ਲੋਕ ਲਾਜ ਤਬ ਹੀ ਤਜ ਦਈ ਧਰਮ ਕਰਮ ਮੈਂ ਕਛੂ ਨਾ ਜਾਣਾ ਤਬ ਤੇ ਲਖ ਮੁਰ ਜੀਏ ਬਿਕਾਨਾ ਸੁਣ ਤਰਨੀ ਮੈਂ ਤੋਹੇ ਨਾ ਭਜੋ ਧਰਮ ਆਪਨੋ ਕਬਹੂ ਨਾ ਤਜੋ ਜਬ ਤੇ ਕਿਰਪਾ ਆਨੰਦ ਮੋਹਿ ਜਾਇਓ ਇਹ ਮਿਸਰ ਉਪਦੇਸ਼ ਬਤਾਇਓ ਦੋਹਰਾ ਪਰ ਨਾਰੀ ਕੀ ਸੇਜ ਪਰ ਭੂਲ ਨਾ ਦੀਜੋ ਪਾਏ ਕਾਮ ਭੋਗ ਨ ਕੀਜਿਓ ਤਾਸੋ ਰੁਚਿ ਉਪਜਾਏ ਚਉਪਈ ਅਬ ਤੁਮਰੇ ਮੈਂ ਕਰਮ ਨਿਹਾਰੇ ਕਹਿ ਹੋ ਰਾਜਾ ਪਾਸ ਸਵਾਰੇ ਤੋਹੇ ਸਦਨ ਤੇ ਪਕਰ ਮੰਗੈ ਹੋ ਅਨਕ ਭਾਂਤ ਸਾਸਨਾ ਦਿਵੈ ਹੋ ਦੋਹਰਾ ਪਰਦਾ ਤੁਮਰੋ ਭਾਰ ਹੂੰ ਤੁਮਰੇ ਪਿਤਾ ਹਜੂਰੇ ਤੋ ਕਹ ਦੇਸ ਨਿਕਾਰ ਹੋ ਕੂਕਰਨ ਕੀ ਜਿਉ ਕੂਰ ਚਉਪਈ ਜਰ ਬਰ ਗਈ ਨਾਮ ਕੁਤਿਆ ਸੁਨ ਕੋਪ ਕੀਆ ਅਤਿ ਮਾਥੋ ਧੁਨ ਪ੍ਰਥਮ ਇਸੀ ਕਹ ਅਵੈ ਸੰਘਾਰੋ ਬਹੁਰ ਮਿਸਰ ਜਾ ਕੇ ਕਹੋ ਮਾਰੋ ਜਿਨ ਤੁਹਿ ਜੈ ਉਪਦੇਸ਼ ਦਿੜਾਇਓ ਤਾਤੇ ਮੋਹ ਸੋ ਨ ਭੋਗ ਕਮਾਇਓ ਕਹਿ ਜੜ ਆਨ ਅਬੈ ਮੋਇ ਭਜੋ ਨਾ ਤਰ ਆਸ ਪ੍ਰਾਨ ਕੀ ਤਜੋ ਮੂਰਖ ਤੇ ਰਤ ਦਾਨ ਨ ਦੀਆ ਗ੍ਰਹਿ ਆਪਣੇ ਕਾ ਮਾਰਗ ਦੀਆ ਅਨਕ ਪਾਂਤ ਤਿਨ ਕੀਆ ਥਿਕਾਰਾ ਪਾਇਨ ਪਰੀ ਲਾਤ ਸੋ ਮਾਰਾ ਰਾਜ ਸੁਤਾ ਕ੍ਰੁੱਧ ਤੇ ਅਤ ਪਈ ਇਹ ਜੜ ਮੋਹਿ ਰਾਤੀ ਦਾਨ ਨਾ ਦਈ ਪ੍ਰਥਮ ਪਗਰ ਕਰ ਆਏ ਸੰਘਾਰੋ ਬਹੁਰ ਮਿਸਰ ਜਾ ਕਹਿ ਕਹ ਮਾਰੋ ਅੜਿਲ ਤਮਕ ਤੇ ਕੋ ਤਬ ਤੇ ਘਾਇ ਪ੍ਰਹਾਰਿਓ ਤਾਹਿ ਪੁਰਖ ਕਾ ਮਾਰ ਠੌਰ ਹੀ ਡਾਰਿਓ ਐਂਚ ਤਮਨ ਕੀ ਲੋਧ ਦਈ ਤਰ ਡਾਰ ਕੈ ਹੋਤਾ ਪਰ ਰਹੀ ਬੈਠ ਕਰ ਆਸਨ ਮਾਰ ਕੈ ਦੋਹਰਾ ਜਪ ਮਾਲਾ ਕਰ ਗਹੀ ਬੈਠੀ ਆਸਨ ਮਾਰ ਪਠੈ ਸਾਹਤਰੀ ਪਿਤਾ ਪ੍ਰਤ ਲੀਨਾ ਨਿਕਟ ਹਕਾਰੇ ਚਉਪਈ ਹੰਸ ਕੇ ਤਵ ਤਾਹੇ ਸਿਧਾਨਾ ਨਿਰਖ ਸੁਤਾ ਤਰ ਮ੍ਰਿਤਕ ਡਰਾਨਾ ਕਹਸ ਕੁਾਰ ਇਹ ਕਾਸ ਤੋਹਿ ਕਰਾ ਬਿਨ ਪਰਾਧ ਜਾ ਕੋ ਜੀ ਹਰਾ ਚਿੰਤਾ ਮਨ ਮੋਹਿ ਮੰਤਰ ਸਿਖਾਇਓ ਬਹੁ ਵਿਦ ਮਿਸ ਰੂਪ ਦੇ ਦ੍ਰਿੜਾਇਓ ਜੋ ਇਹ ਰੂਪ ਕੁਾਰ ਤੇ ਮਰ ਹੈ ਤਬ ਸਭ ਕਾ ਤਿਹਾਰੋ ਸਰ ਹੈ ਤਾਂ ਤੇ ਮੈਂ ਜਾ ਕੋ ਗਹਿ ਮਾਰਾ ਸੁਨੋ ਪਿਤਾ ਤੁਮ ਬਚਨ ਹਮਾਰਾ साधो मंत्र बैठ यहाँ पर मैं जो जान है सो करो अवै हंस केत नृप को परा तब बचन सुता को श्रवण सुना जब यहाँ लियावो तेह मिस्र पकड़ कै जो ऐसे गयो मंत्र शिखर कै सुन प्रित बचन उतायल ताये तेह मिस्र है नृप पह गह लियाये ताका अधिक जातना दिया कर्म चिंडार विप्र है किया सुन बच मिस्र अचंबे रहा त्राहे त्राहे राजा तन कहा ਮੈਂ ਪ੍ਰਭ ਕਰਮ ਨ ਐਸਾ ਕੀਆ ਤਬ ਦੁਹਿਤਾ ਕਾ ਮੰਤਰ ਨ ਦੀਆ ਤਬ ਲਗ ਰਾਜ ਕੋ ਅਰਥ ਹੈ ਆਈ ਤਿਜ ਵਰ ਕੇ ਪਾਇਨ ਲਵਟਾਈ ਤੁਮ ਸੋ ਮੰਤਰ ਜੋ ਹਮੈ ਸਿਖਾਇਓ ਤਾਹੀ ਬਿਦ ਮੈਂ ਜਾਪ ਕਮਾਇਓ ਤਬ ਆਇਸ ਹਮ ਮਾਨ ਮਨੁਛ ਕਹ ਮਾਰਿਓ ਤਾ ਪਾਛੇ ਚਿੰਤਾ ਮਨ ਮੰਤਰ ਉਚਾਰਿਓ ਚਾਰ ਪਾਰ ਨਿਸ ਜਪਾ ਸੋ ਸਿੱਧ ਨਾ ਕਛ ਪਇਓ ਹੋ ਤਾਤੇ ਹਮ ਰਿਸ ਠਾਨ ਸੋ ਕਹ ਨਿਰਪ ਪ੍ਰਤ ਦਇਓ ਚਉਪਈ ਅਬ ਕਿਹ ਕਾਜ ਮੁਕਰ ਤੈ ਗਇਓ ਤਬ ਚਿੰਤਾ ਮਨ ਹਮੈ ਦ੍ਰਿੜਇਓ ਅਬ ਕਿਉ ਨਾ ਕਹਤ ਨਿਵਤ ਕੇ ਤੀਰਾ ਸਾਚ ਕਹਤ ਕਸ ਲਾਗਤ ਪੀਰਾ ਮਿਸਰ ਚੱਕਰਤ ਤਹੂ ਔਰ ਨਿਹਾਰੈ ਕਹ ਭਇਓ ਜਗਦੀਸ਼ ਸੰਭਾਰੈ ਕਾਰ ਉਪਦੇਸ਼ ਬਹੁਤ ਵਿਦਹਾਰਾ ਭੇਦ ਭੇਦ ਕਛ ਨਾ ਵਿਚਾਰਾ ਦੋਹਰਾ ਹਾਂਸੀ ਤੇ ਮਿਸਰੈ ਦਿਆ ਹੰਸ ਕੇਤ ਰਿਸਿਮਾਨਿ ਹੰਸਮਤੀ ਕਹ ਜੇ ਸਿਖਾਇਓ ਐਸੋ ਮੰਤਰ ਵਿਧਾਨ ਜੇ ਨਾ ਭਜੀ ਤੇ ਕਹਿ ਹਨਾ ਏ ਛਲ ਵਿਸਰੈ ਮਾਰੇ ਇਹ ਬਿਦਨ ਰਿਪ ਕੁਰਦਿਤ ਕੀਆ ਹੰਸਮਤੀ ਬਰਨਾਰੇ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂ ਮੰਤਰੀ ਸੰਵਾਦੇ 258 ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਗਜੂ ਦੋਹਰਾ ਰੁਦਰ ਕੇਦ ਰਾਜਾ ਹੁਤੋ ਰਾਸ਼ਟਰ ਦੇਸ ਕੋ ਨਾਹੇ ਜਾ ਸਮ ਔਰ ਨਰੇਸ਼ ਨੈ ਦੁਤੀਆ ਪ੍ਰਿਥੀ ਤਲ ਮਾਹੇ ਚਉਪਈ ਸ੍ਰੀ ਮਿਰਗ ਰਾਜ ਕਲਾ ਤਾ ਕੀ ਤ੍ਰਿਯ ਬਸਤ ਨਿਰਪਤ ਕੇ ਜੇ ਅੰਤਰ ਜੀਅ ਜਾ ਕੇ ਰੂ ਤੁਲ ਨੈ ਕੋ ਏਕੈ ਘੜੀ ਵਿਧਾਤਾ ਸੋ ਦੋਹਰਾ ਦੋਏ ਪੁੱਤਰ ਤਾਤੇ ਭਏ ਅਮਿਤ ਰੂਪ ਕੀ ਰਾਸ ਤੀਨ ਪਉਨ ਮੈਂ ਜਾਨਿਅਤ ਜਾ ਕੋ ਤੇਜਰ ਤਰਾਸ ਅੜਿਲ ਬ੍ਰਿਖਭ ਕੇਤ ਸੁਭ ਨਾਮ ਪ੍ਰਥਮ ਕੋ ਜਾਣੀਐ ਵਿਆਗਰ ਕੇਤ ਦੂਸਰ ਕੋ ਨਾਮ ਪਰਮਾਨੀਐ ਰੂਪਵਾਨ ਬਲਵਾਨ ਵਿਦਤ ਜਗ ਮੈਂ ਭਏ ਹੋ ਜਨਕ ਸੂਰ ਸਸ ਪ੍ਰਗਟ ਦੁਤੀਐ ਤੇ ਪੁਰਬੈ ਚੌਬੀ ਜਬ ਜੋਬਨ ਝਮਕਾ ਤਿਨ ਕੇ ਤਨ ਜਾਤ ਪਇਓ ਜਬ ਹੀ ਲੜਕਾ ਪਨ ਹਰਿ ਅਨੇਕ ਬਹੁ ਵਿਧਨ ਸੰਘਾਰੇ ਚਾਕਰ ਪ੍ਰਜਾ ਆਪਣੇ ਪਾਰੇ ਦੋਹਰਾ ਭਾਂਤ ਭਾਂਤ ਕੇ ਦੇਸ ਲੈ ਬਹੁ ਜੀਤੇ ਅਰਿ ਰਾਜ ਸਭ ਹਿਰ ਸਿਰ ਸੋਭਿਤ ਪਏ ਦਿਨ ਮਨ ਜਿਉ ਨਰ ਰਾਜ ਰੂਪ ਕੁਾਰ ਘਟ ਪ੍ਰਥਮ ਮੈਂ ਦੂਸਰ ਰੂਪ ਅਪਾਰ ਦੇਸ ਦੇਸ ਤੇ ਆਂਤਰੀ ਸੇਵਤ ਜਾਏ ਹਜ਼ਾਰ ਸੋਲਟਾ ਐਸੋ ਕਿਸੀ ਨਾ ਦੇਸ ਜੈਸੋ ਲੋ ਸੁੰਦਰ ਕੁਾਰ ਕਹਿ ਦੂਸਰੋ ਦਿਨੇਸ਼ ਕਹਿ ਨਿਸੇ ਸਲਕੇਸ ਯਹ ਚੌਪੀ ਤਾ ਕੀ ਮਾਤ ਪੁੱਤਰ ਕੀ ਲਗ ਛਬ ਜਾਤ ਭਈ ਸੁਧ ਸਾਤ ਤਵਨ ਸਭ ਰਮਿਓ ਚਹਤ ਲਹੁ ਸੁਤ ਕੇ ਸੰਗਾ ਰਾਣੀ ਵਿਆਪੀ ਅਦ ਕੇ ਅਨੰਗਾ ਤੇ ਤਬ ਚਾਹ ਨਾਥ ਕਹ ਮਰਿਐ ਹੁਣ ਟੀਕਾ ਕੋ ਪੁੱਤਰ ਸੰਗਰਿਐ ਕਵਣ ਚਰਿਤਰ ਕਹ ਕਹਾ ਵਿਚਾਰੋ ਲੋ ਸਿਰ ਪੁੱਤਰ ਛਤਰ ਕਾ ਢਾਰੋ ਏਕ ਦਿਵਸ ਸਿਵ ਤੁਜੈ ਬੁਲਾਇਓ ਮਦਰਾਸੋ ਮਤ ਸੁਆਇਓ ਉਨ ਟੀਕਾ ਕੋ ਪੂਤ ਹਕਾਰਾ ਅਤਕ ਮਤ ਤਾਹੂ ਕਹ ਪਿਆਰਾ ਦੁਹਰਾ ਪਤ ਸੁਧ ਪ੍ਰਥਮ ਸੁਆਏ ਕਰ ਕਾੜ ਲਿਆ ਅਸਿ ਹਾਥ ਪੂਤ ਹੇਤ ਮਾਰਾ ਤਿਨ ਹਾਥ ਆਪਣੇ ਸਾਥ ਜੋ ਚਉਪਈ ਮਾਰ ਪੂਤ ਪਤ ਰੋਏ ਪੁਕਾਰਾ ਪਤ ਸੁਤ ਸੁਤ ਪਤਿ ਮਾਰ ਸੰਘਾਰਾ ਮਤ ਕੇ ਮਹਾ ਮਤ ਏ ਭੈ ਆਪਸ ਮੈਂ ਕੋਪਿਤ ਪਿਤ ਤਨ ਤੈ ਉਦਤ ਧੋ ਆਵ ਕਾ ਭੈ ਕਾੜ ਕਿਰਪਾਨ ਕੋਪ ਤਨ ਤੈ ਅਸਲੈ ਪਿਤ ਸੁਤ ਕੇ ਸਿਰ ਝਾਰਾ ਪੂਤ ਕਾੜ ਪਿਤ ਸੀਸ ਪ੍ਰਹਾਰਾ ਮੈਂ ਠਾਡੀ ਇਹ ਚਿਤ ਨਿਹਾਰਾ ਹੂਟ ਨਾ ਗਏ ਨੈਣ ਕਰਤਾਰਾ ਦਾ ਬਚਾਏ ਨਾ ਇੰਤੇ ਆਇਓ ਤਾਤੇ ਕਾਲ ਦੂਨ ਕੋ ਭਇਓ ਅਬ ਹੋ ਦੇਵ ਕਹੋ ਕਾ ਕਰੋ ਔਰ ਮਹਿ ਮਾਰ ਕਟਾਰੀ ਮਰੋ ਬਾਨ ਪ੍ਰਸਤ ਹੈ ਬਨਹਿ ਸਿਧੈ ਹੋ ਲੋ ਸੁਤ ਕੇ ਸਿਰ ਛਤਰ ਟਰੈ ਹੋ ਪ੍ਰਥਮ ਪੂਤ ਪਦ ਕੋ ਬਦ ਕੀਨਾ ਬਹੁਰ ਰਾਜ ਲੋ ਸੁਤ ਕਹ ਦੀਨਾ ਬਹਰੋ ਭੇਖ ਅਤਿਥ ਕੋ ਧਾਰੀ ਪੰਥ ਉਤਰਾ ਔਰ ਸਿਧਾਰੀ ਦੋਹਰਾ ਤਹਾ ਜਾਏ ਤਪਸਾ ਕਰੀ ਸੇਵਕੀ ਵਿਵਿਧ ਪ੍ਰਕਾਰ ਭੂਤ ਰਾਟ ਰੀਜਤ ਪੈ ਨਿਰਖ ਨਿਠੁਰਤਾ ਨਾਰੇ ਚਉਪਈ ਬਰੰਗ ਬਿਹੁ ਪੁੱਤਰੀ ਕਹਿ ਕਹਾ ਜੋ ਤਬ ਵਿਆਹ ਫਿਰਦੈ ਮਹਿ ਰਹਾ ਦੇਹੋ ਤਾ ਪਿਤਾ ਇਹ ਬਰ ਪਾਉ ਬਿਰਦਾ ਤੇ ਤਰਨੀ ਹੋਇ ਜਾਉ ਦੋਹਰਾ ਬਿਰਦਾ ਤੇ ਤਰਨੀ ਪਈ ਵਰਦੀ ਨਾ ਤ੍ਰਿਪੁਰਾਰੇ ਤੁਚਾ ਪੁਰਾ ਤਨ ਛਾੜ ਕਰ ਦਿਉ ਅਹ ਕੁੰਚਰ ਡਾਰੇ ਚੌਪੀ ਬਿਰਧਾ ਤੇ ਤਰਨੀ ਜਾ ਪਈ ਤਬ ਚਲ ਤਿਸੀ ਨਗਰ ਕਹ ਗਈ ਜਾ ਖੇਲਤ ਸੁਤ ਚੜਾ ਸਿਕਾਰਾ ਮਾਰੇ ਰੀਛ ਰੋਜ ਝੰਖਾਰਾ ਏਕ ਮ੍ਰਿਗੀ ਕਾ ਭੇਸ ਧਾਰ ਤਬ ਤਨ ਕੇ ਬਸਤਰ ਛੋੜ ਸੁੰਦਰ ਸਭ ਖੇਲ ਤੋ ਤੋ ਅਖਿਟ ਸੁਤ ਜਾ ਹਰਨੀ ਹੋਇ ਨਿਕਸਤ ਪੀਤਾ ਤਾ ਪਾਛੇ ਤੇ ਸੁਤ ਹੈ ਡਾਰਾ ਸੰਗੀ ਕਿਸੂ ਨਾ ਹੋਰ ਨਿਹਾਰਾ ਏਕਲ ਜਾਤ ਦੂਰ ਭਇਓ ਤਾਂ ਥੋ ਬਨ ਘੋਰ ਭਿਆਨਕ ਜਹਾਂ ਸਾਤ ਤਮਾਲ ਜਹਾਂ ਦਰਮ ਭਾਰੇ ਨਿੰਬੂ ਕਦਬ ਸੋ ਬਟ ਜਟਿਆਰੇ ਸੀਬਰ ਤਾਰ ਖਜੂਰੈ ਪਹਾਰੀ ਨਿਜ ਹਾਥਨ ਜਨ ਈਸ ਸੁਧਾਰੀ ਮ੍ਰਿਗੀ ਜਾਇ ਤਾ ਗਈ ਫੁਲਾਜੀ ਉਤ ਮੰਗਨਾ ਭੇਸ ਬਨਾਈ ਆਨ ਆਪਨ ਤੇ ਰੂਪ ਦਿਖਾਰਾ ਰਾਜਕੁਾਰ ਮੋਹਿਤ ਕਰ ਡਾਰਾ ਅੜਿਲ ਸੁਰੀ ਆਸਰੀ ਕਿੰਨਰ ਨੇ ਕਮਨ ਵਿਚਾਰੀਐ ਨਰੀ ਨਾਗਨੀ ਨਗਨੀ ਕੋ ਜੀ ਧਾਰੀਐ ਗੰਧਰਵੀ ਅਪਸਰਾ ਕਮਨੇ ਜਾਣੀਐ ਹੋ ਰਵੀ ਸਸੀ ਬਾਸ ਵੀ ਪਾਰਵਤੀ ਮਾਨੀਐ ਰਾਜਕੁਮਾਰ ਨਿਰਖਤਾ ਰਾਹ ਲੁਭਾਇ ਕੈ ਪੁਛਤ ਭਇਓ ਚਲ ਤਾਹੇ ਤੀਰਥ ਹਿ ਜਾਇ ਕੈ ਨਰੀ ਨਾਗਨੀ ਨਗਨੀ ਇਨ ਤੇ ਕਵਨ ਤੋ ਹੋ ਕਮਨ ਸਾਚ ਕਹਿ ਕਹਿਓ ਸੁਤਾ ਤੈ ਏਸ ਭੂ ਦੋਰਾ ਮਨ ਬਜ ਗ੍ਰਮ ਮੈਂ ਤੋਰ ਛਬ ਨਿਰਖਤ ਗਇਓ ਲੁਭਾਏ ਆਬ ਹੀ ਹੋਇ ਆਪਣੀ ਬਸੋ ਧਾਮ ਹਮਾਰੇ ਆਏ ਅੜਿਲ ਏਕ ਆਦ ਬਿਰ ਨਾਹੇ ਨਾਹੇ ਤਿਨ ਭਾਖਿਓ ਲਗੀ ਨੇ ਗੋਡੀ ਲਗਨ ਜਾਤ ਨਹਿ ਆਖਿਓ ਅੰਤ ਕੁਾਰ ਜੋ ਕਹਾ ਮਾਨ ਸੋਈ ਲਿਓ ਹੋ ਪਤ ਸੁਧ ਪ੍ਰਥਮ ਸੰਘਾਰ ਲਹੋ ਸੁਧ ਛਲ ਪੀਏ ਕੀਓ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂ ਮੰਤਰੀ ਸੰਵਾਦੇ 259 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਮਸਤ ਕਰਨ ਇੱਕ ਨਿਰਵਤ ਜਗਿਸਵੀ ਤੇਜ ਭਾਨ ਬਲਵਾਨ ਤਪਸਵੀ ਸ੍ਰੀ ਕਜਰਾਛਮਤੀ ਮਤੀ ਪਾਰਵਤੀ ਕੋ ਜਨ ਅਵਤਾਰਾ ਅੜਿਲ ਮਸਤ ਕਰਨ ਨਿਰਪ ਸ਼ਿਵ ਪੂਜਾ ਨਿਤ ਪ੍ਰਤ ਕਰੈ ਭਾਂਤ ਅਨਕ ਕੇ ਧਿਆਨ ਜਾਨ ਗੁਰ ਪਗ ਪਰੈ ਰਹਿਣ ਦਿਵਸ ਤਪਸਾ ਕੇ ਵਿਖੈ ਬਿਤਾਵੀ ਹੋ ਰਾਣੀ ਕੇ ਗ੍ਰਹਿ ਭੂਲ ਨ ਕਬਹੀ ਆਵੀ ਰਾਣੀ ਏਕ ਪੁਰਖ ਸੋ ਆਤੇ ਠਾਨ ਕੈ ਰਮਤ ਪਈ ਤਿਹ ਸੰਗ ਅਦਿਕ ਮਾਨ ਕੈ ਸੋਤ ਹੁਤੀ ਸੁਪਨਾ ਮੈਂ ਸ਼ਿਵ ਦਰਸ਼ਨ ਦਿਓ ਉਹ ਬਚਨ ਆਪਣੇ ਮੁਖ ਤੇ ਹਾਸ ਮੋਹਿ ਜੋ ਕੀਓ ਸਿਵ ਬਾਜ ਇਕ ਗਹਿਰੇ ਬਨ ਵਿੱਚ ਤੁਮ ਏਕ ਆਇਓ ਕਰ ਕੈ ਪੂਜਾ ਮੋਰੀ ਮੋਹਿ ਰਜਾਈਓ ਜੋਤ ਆਪਣੇ ਸੋ ਤਵ ਜੋਤ ਮਿਲਾਏ ਹੋ ਹੋ ਤੋਹਿ ਕਹਿ ਜੀਵ ਨਮੂਤ ਸੋ ਜਗਤ ਦਿਖਾਏ ਹੋ ਤਾਤੇ ਤਬ ਆਗਿਆ ਲੈ ਪਤ ਤਹਿ ਜਾਏ ਹੋ ਕਰ ਕੈ ਸ਼ਿਵ ਕੀ ਪੂਜਾ ਅਤ ਕਰ ਜਾਏ ਹੋ ਮੋਖਾ ਜੀਵਤ ਮੁਕਤ ਸਦਾ ਸ਼ਿਵ ਕਰਹਿ ਹੋ ਸਬਦ ਮਾਤਰ ਕੁਲ ਸਬਦ ਪਿਤਰ ਕੁਲ ਤਰਹਿ ਦੋਹਰਾ ਭੇ ਨਿਰਭ ਕੀ ਆਗਿਆ ਗਈ ਲੈ ਸ਼ਿਵ ਜੂ ਕੋ ਨਾਮ ਜੀਤ ਮੁਕਤ ਪੀ ਪਤ ਲਹਾ ਬਸੀ ਜਾਰ ਕੇ ਤਾਮ ਇਹ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 260 ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ